ਆਨੰਦ ਰਸ ਵਿਆਕੁਲ ਨਜ਼ਰਾਂ ਪਿਆਸੀ ਤਕਣੀ ਵਿਆਕੁਲ ਨਜ਼ਰਾਂ ਪਿਆਸੀ ਤਕਣੀ ਤੂੰ ਮਿਲਿਆ ਕਈ ਦਿਨਾਂ ਬਾਅਦ ਤੂੰ ਮਿਲਿਆ ਕਈ ਦਿਨਾਂ ਬਾਅਦ ਜੀ ਕਰਦਾ ਮੇਰਾ ਜੀ ਕਰਦਾ ਜਦੋਂ ਤੱਕ ਤੂੰ ਸਾਵੇਂ ਹੈ ਸਥਿਰ ਖੁੱਲੀਆਂ ਅੱਖੀਆਂ ਪਲਕਾਂ ਨਾ ਚਪਕਣ ਸਥਿਰ ਖੁੱਲੀਆਂ ਅੱਖੀਆਂ ਪਲਕਾਂ ਨਾ ਚਪਕਣ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਤੇਰੇ ਦਰਸ਼ਨ ਤੇਰੇ ਦਰਸ਼ਨ ਨੈਣਾ ਰਾਹੀਂ ਤੁਰ ਅੰਦਰ ਜਾ ਤੇਰੇ ਦਰਸ਼ਨ ਨੈਣਾ ਰਾਹੀਂ ਤੁਰ ਅੰਦਰ ਜਾ ਅੰਤਰਾਤਮਾ ਚ ਲੈ ਆਨੰਦ ਰਸ ਚ ਭਿਜ ਅੰਤਰਾਤਮਾ ਚ ਲੈ ਆਨੰਦ ਰਸ ਚ ਭਿਜ ਰੂਹ ਨੂੰ ਸਰਸ਼ਾਰ ਕਰ ਤ੍ਰਿਪਤੀ ਦੀਆਂ ਡੁੰਗਾਈਆਂ 'ਚ ਲੈ ਗਏ ਨੇ ਤੇਰੇ ਦਰਸ਼ਨ ਰੂਹ ਨੂੰ ਸਰਸ਼ਾਰ ਕਰ ਤ੍ਰਿਪਤੀ ਦੀਆਂ ਡੁੰਗਾਈਆਂ 'ਚ ਲੈ ਗਏ ਨੇ ਕੁਮਲਾ ਗਏ ਹਿਰਦੇ ਦਾ ਫੁੱਲ ਕੁਮਲਾ ਗਏ ਹਿਰਦੇ ਦਾ ਫੁੱਲ ਮੁੜ ਖਿੜ ਉੱਠਿਆ ਹੈ ਮੁੜ ਖਿੜ ਉੱਠਿਆ ਹੈ ਤੇਰੇ ਮੁਖ ਚੋਂ ਨਿਕਲੇ ਸ਼ਬਦਾਂ ਦੇ ਰਤਨਾਂ ਨੂੰ ਤੇਰੇ ਮੁਖ ਚੋਂ ਨਿਕਲੇ ਸ਼ਬਦਾਂ ਦੇ ਰਤਨਾਂ ਨੂੰ ਸਾਂਭਣ ਲਈ ਦੇ ਕੰਨਾਂ 'ਚ ਅਸੀਮ ਸੰਤੁਸ਼ਟੀ ਵਿਆਪ ਗਈ ਹੈ ਤੇਰੇ ਮੁਖ ਚੋਂ ਨਿਕਲੇ ਸ਼ਬਦਾਂ ਦੇ ਰਤਨਾਂ ਨੂੰ ਸਾਂਭਣ ਲਈ ਮੇਰੇ ਦੇ ਕੰਨਾਂ ਵਿੱਚ ਅਸੀਮ ਸੰਤੁਸ਼ਟੀ ਵਿਆਪ ਗਈ ਹੈ